ਇਹ ਮਨ ਨੇਚਲ ਹਿਰਦੇ ਵਸੀਲੇ ਗੁਰਮੁਖੀ ਮੂਲ ਪਛਾਣ ਰਹਿ ਜਦੋਂ ਇਹ ਮਨ ਜਿਹੜਾ ਹੈਗਾ ਅਡੋਲ ਹੋ ਕੇ ਨੇਚਲ ਹੋ ਕੇ ਬਦਲਾਇਮਾਨ ਭਜਣਦਾ ਟਿਕ ਕੇ ਨੇਚਲ ਟਿਕ ਜਾਂਦਾ ਹੈ ਟਿਕ ਕੇ ਹਿਰਦੇ ਵਿੱਚ ਵਸ ਜਾਂਦਾ ਹੈ ਟਿਕਿਆ ਹੋਇਆ ਵਸਦਾ ਹੀ ਹਿਰਦੇ ਚ ਬਸ ਇਹ ਤੁਸੀਂ ਰੱਖ ਲਓ ਹਿਰਦਾ ਕਿੱਥੇ ਹੈ ਜਿੱਤੇ ਜਾਵੇ ਮਨ ਟਿਕਦਾ ਹਿਰਦਾ ਹਿਰਦੇ ਬਿਨਾਂ ਮਨ ਟਿਕਦਾ ਨਹੀਂ ਹਿਰਦੇ ਲੈ ਗੁਰਮੁਖ ਮੂਲ ਪਛਾਣ ਰਹਾ ਫਿਰ ਗੁਰਮੁਖ ਹੈ ਜੇ ਹਿਰਦੇ ਬਾਜਾ ਲਵਰ ਫਿਰ ਗੁਰਮੁਖ ਫਿਰ ਆਪਣੇ ਮੂਲ ਨੂੰ ਪਛਾਣ ਕੇ ਇਹ ਉੱਥੇ ਟਿਕੇ ਹੀ ਨੇ ਟਿਕੇ ਹੀ ਰਹਿੰਦੇ ਨਾ ਵੀ ਪਵਨ ਕਰ ਅਸਰ ਵੈਸੇ ਗੁਰਮੁਖੀ ਖੋਜਤ ਤਤ ਲੈ ਨਾਭ ਪਵਨ ਨਾ ਵੀ ਆ ਹੈਗੀ ਹੈ ਨਾਭੀ ਹੈ ਨਾ ਥੱਲੇ ਪਵਨ ਕਰ ਅਸਰ ਬੈਠੇ ਪਵਨ ਮਾਰੇ ਬੈਠੇ ਤੇ ਪਵਨ ਮੰਨੇ ਕਿਉਂਕਿ ਨਾਲ ਹਵਾ ਦਾ ਸੱਕੇ ਦੀ ਹੈ ਨਾਭ ਪਵਨ ਨਾਭ ਦੇ ਉੱਪਰ ਨਾਭ ਤਾਂ ਲਿਖਿਆ ਇੱਥੇ ਦਾ ਦੂਦਾਰ ਮੰਦਰ ਨਾਭੀ ਦਾ ਤਾਂ ਲਿਖਦੇ ਨੇ ਨਾਭੀ ਦੇ ਨੇੜੇ ਜਿਹੜਾ ਪਵਨ ਹੈ ਨਾਭੀ ਦੇ ਨੇੜੇ ਜਿਹੜਾ ਹੈ ਨਾ ਆਸਣ ਉਹ ਆਹ ਆ ਆਸਣ ਨਾਭੀ ਦੇ ਨੇੜੇ ਹੈ ਜੀ ਨਾਭੀ ਤੋਂ ਦੂਰ ਹੈ ਖਿਦਨਾਮੀ ਤੋਂ ਦੂਰ ਹੈ ਵਿਚਾਲੇ ਕੰਠ ਵਾਲਾ ਆ ਗਿਆ ਵਿਚਾਲੇ ਕਈ ਆ ਗਿਆ ਸਰ ਜੋਗੀਆਂ ਨਾਲ ਗੱਲ ਕਰ ਨਾਭੀ ਦੇ ਉੱਪਰ ਜਿਹੜਾ ਅਸਰ ਦੇਖੋ ਕਮਲ ਹੁੰਦਾ ਹੈ ਕਮਲ ਸ਼ੁਰੂ ਕਿੱਥੋਂ ਹੁੰਦਾ ਸ਼ੁਰੂ ਹੁੰਦਾ ਕੋਈ ਵੀ ਚੀਜ਼ ਜੜ ਤੋਂ ਸ਼ੁਰੂ ਜੇ ਜੜ ਹੈ ਤਾਂ ਹੀ ਕਮਲ ਹੈ ਉੱਪਰ ਕਮਲ ਹਿਰਦਾ ਜੜ ਨਾ ਵੀ ਹੈ ਨਾ ਪੇੜ ਜੱਟੇ ਹੀ ਖੜੂਗਾ ਹਵਾ ਥੋੜੀ ਲੜਾ ਪੇੜੋ ਨਾ ਵੀ ਜੜ ਹੈ ਜਿਹਦੀ ਜੜ ਨਾ ਵੀ ਹੈ ਉਹ ਕਬਲ ਕਬਲ ਉਹ ਹੁੰਦਾ ਨਾ ਭਵਨ ਭਵਨ ਘਰ ਅਸਲ ਵੈਸੇ ਨਾ ਵੀ ਭਵਨ ਕਿਉਂ ਕਹੇ ਕਬਲ ਕਿਉਂ ਕਹੇ ਇੱਥੋਂ ਹੀ ਰਾਤ ਖੇਡਦਾ ਰਿਹਾ ਪਹਿਲਾਂ ਸਾਹ ਨਹੀਂ ਸੀ ਲੈਂਦਾ ਹੁਣ ਕੀ ਹੋ ਗਿਆ ਜੇ ਹੁਣ ਸਾਹ ਲੈਂਦਾ ਘਰ ਵਿੱਚ ਸਾਹ ਇੱਥੇ ਲੈਂਦਾ ਸੀ ਕਰਮ ਜਿਹਨੂੰ ਸਾਹ ਨਹੀਂ ਆਉਂਦਾ ਪ੍ਰਭ ਭਾਗਾ ਨੂੰ ਸਾਸਤ ਰੱਖ ਸੰਸਾਰ ਦੀ ਜ਼ਿੰਦਗੀ ਸਾਹ ਲੈਣਾ ਕੋਈ ਜ਼ਰੂਰੀ ਨਹੀਂ ਹੈ ਸਾਜ ਵੀ ਜੁਦਾ ਰਹੇ ਸਾਹ ਬਿਨਾਂ ਜੁਦਾ ਰਿਹਾ ਗਰਭ ਦੇ ਵਿੱਚ ਹੁਣ ਮੁਸ਼ਕਲ ਹੁਣ ਔਖਾ ਉਹ ਤਾਂ ਇੱਥੇ ਰੱਖ ਖੇਡਦਾ ਸੀ ਨਾ ਇੱਥੇ ਕੋਈ ਕਨੈਕਸ਼ਨ ਤੇ ਬੰਦ ਹੋ ਗਿਆ ਉਹ ਸਾਹ ਲੈਣ ਲੱਗ ਗਿਆ ਉੱਪਰ ਦੀ ਖਾਣਾ ਖਾਣ ਲੱਗ ਗਿਆ ਸੈਂਟਰ ਤਾਂ ਇਹ ਹੈ ਇੱਥੇ ਦਾ ਕੰਮ ਨਹੀਂ ਸੀ ਕਰਮ ਚ ਇੱਥੇ ਦਾ ਕਨੈਕਸ਼ਨ ਨਹੀਂ ਸੀ ਦਾ ਕਰਮ ਚ ਦਿਮਾਗ ਚ ਕਿ ਇੱਥੇ ਹੁੰਦਾ ਦਿਮਾਗ ਚ ਗਰਭ ਚ ਦਸ ਸੁਧਾਰ ਇੱਥੇ ਹੁੰਦਾ ਹਾਰਟ ਕਿਵੇਂ ਚੱਲਦਾ ਦਿਮਾਗ ਦਾ ਬਣੇ ਬਾਅਦ ਚ ਹਾਰਟ ਪਹਿਲਾਂ ਬਣੇ ਸਭ ਤੋਂ ਸਭ ਤੋਂ ਪਹਿਲਾਂ ਬੱਚੇ ਦਾ ਹਾਰਟ ਬਣਦਾ ਹਾਰਟ ਤੋਂ ਬਾਅਦ ਸਰੀਰ ਬਣਦਾ ਦਿਮਾਗ ਬਹੁਤ ਬਾਅਦ ਚ ਬਣਦਾ ਤੇ 10000 ਦਿਮਾਗ ਕਿਵੇਂ ਬਣ ਗਿਆ ਚੱਲਦਾ ਹਾਰਟ ਰਿਹਾ ਹੈ ਹਾਰਟ ਨੇ ਸਾਰਾ ਸਰੀਰ ਬਣਾਇਆ ਦਿਮਾਗ ਦਾ ਚੱਲਣੇ ਬਾਅਦ ਚ ਲੱਗੇ ਬੱਚੇ ਦਾ ਅੱਖਾਂ ਬੰਦ ਰਹੇ ਜਾਂ ਅੱਖਾਂ ਖੁੱਲੀਆਂ ਨੇ ਤਾਂ ਦਿਮਾਗ ਫੰਕਸ਼ਨ ਕਰਨ ਲੱਗੇ ਦਿਮਾਗ ਦਾ ਤਾਂ ਫੰਕਸ਼ਨ ਕੋਈ ਨਹੀਂ ਹੈ ਪਹਿਲਾਂ ਕਰਮ ਦਿਮਾਗ ਦਾ ਕੋਈ ਫੰਕਸ਼ਨ ਨਹੀਂ ਦੱਸੋ ਕੀ ਫੰਕਸ਼ਨ ਜੇ ਦਿਮਾਗ ਦਾ ਫੰਕਸ਼ਨ ਕਰਮ ਜਦੋਂ ਤੋਂ ਉੱਥੇ ਮਰ ਜਾਂਦਾ ਥੋੜੇ ਜਿਹਾ ਦਿਮਾਗ ਫੰਕਸ਼ਨ ਕਰਦਾ ਉਹੀ ਜਗ੍ਹਾ 'ਚ ਬੰਦ ਕਰ ਦੋ ਮਰ ਜਾਊਗਾ ਚਾਹੇ ਉਹ ਪ੍ਰੋਗਰਾਮ ਨੂੰ ਗੈਸ ਦੇ ਦੋ ਸਾਹ ਨੂੰ ਥੋੜਾ ਮਰ ਜਾਊਗਾ ਬਰਦਾਸ਼ਤ ਨਹੀਂ ਕਰ ਸਕਦਾ ਦਿਮਾਗ 'ਚ ਭੈ ਪੈਣਾ ਹੁੰਦੀ ਹੈ ਦਿਮਾਗ 'ਚ ਫੁਰਨੇ ਦਾ ਹੁੰਦੇ ਨੇ ਬਾਹਰ ਨਿਕਲਣ ਦੇ ਉੱਥੇ ਫੁਰਨਾ ਹੈ ਨਹੀਂ ਕੋਈ ਦਿਮਾਗ ਦੇ ਵਿੱਚ ਸੁਰਤ ਜਾਊਗੀ ਫੁਰਨੇ ਪੈਦਾ ਹੋਣਗੇ ਰਾਤ ਨੂੰ ਸੁੱਤੇ ਪਏ ਫੁੱਲ ਸੁਪਨੇ ਕਿਉਂ ਪੈਦਾ ਹੁੰਦੇ ਸੁਪਨਾ ਕਿਉਂ ਹੁੰਦਾ ਦਿਮਾਗ ਦੇ ਵਿੱਚ ਚਲੀ ਜਾਂਦੀ ਹੈ ਸੁੱਤ ਥੋੜੀ ਬੋਤੀ ਰਹਿੰਦੀ ਹੈ ਤੇ ਉੱਥੇ ਤਪ ਕਰਦਾ ਦਿਮਾਗ ਹੀ ਤਪ ਹੁੰਦਾ ਦਿਮਾਗ ਤਪ ਨਹੀਂ ਹੁੰਦਾ ਤਪ ਹੁੰਦਾ ਹਿਰਦੇ ਚ ਇੱਕ ਹੋ ਕੇ ਤਪ ਕਰਨ ਵਾਸਤੇ ਕੋਲ ਜ਼ਰੂਰੀ ਹੈ ਜਪ ਕਰਨ ਵਾਸਤੇ ਕੋਲ ਜ਼ਰੂਰੀ ਹੈ ਬ੍ਰੇਕ ਕੇ ਬੈਠਣ ਵਾਲਾ ਆਦਮੀ ਨਾਲ ਜਪ ਕਰ ਸਕਦਾ ਨਾ ਤਪ ਕਰ ਸਕਦਾ ਦੋ ਹੀ ਚੀਜ਼ਾਂ ਨਹੀਂ ਹੋ ਜੇ ਹੁੰਦੀਆਂ ਨੇ ਉਹ ਮਾਇਆ ਦੀਆਂ ਨੇ ਦੋ ਉਹ ਮਾਇਆ ਦੀਆਂ ਨੇ ਉਹ ਜਾਪ ਔਰ ਤਾਪ ਉਹ ਖੱਡਣ ਕੀਤੇ ਹੋਏ ਨੇ ਜਿਹੜੇ ਬ੍ਰੇਨ ਚ ਹੁੰਦੇ ਨੇ ਬੈਠ ਕੇ ਉਹ ਬਹੁ ਵਚਨ ਜਪਤਾ ਜਪ ਸਾਡੇ ਜਪ ਨੂੰ ਔਕੜ ਹੈ ਇੱਕ ਵਚਨ ਜਿਹੜਾ ਦਰਗਾਹ ਦਾ ਜਪ ਹੈ ਉਹ ਇੱਕ ਵਚਨ ਹੈ ਜੋ ਪ੍ਰਮਾਣ ਜਪ ਦਰਗਾਹ ਜਿਉ ਪ੍ਰਮਾਣ ਨਾਮ ਹੈ ਉਹ ਇੱਕ ਵਜਨ ਉਹਦੇ ਥੱਲੇ ਉੱਪਰ ਹੈ ਜਿਹੜਾ ਤਾਪ ਹੈ ਪ੍ਰਮਾਣ ਦਰਗਾਹ ਜਿਉ ਥੱਲੇ ਉੱਪਰ ਹੈ ਇਹ ਉੱਪਰ ਤਾਂ ਲਾਏ ਨੇ ਉਹ ਇੱਕੋ ਹੀ ਹੈ ਜਿਹੜਾ ਤਾਂ ਉੱਕੜ ਵਾਲਾ ਇੱਕੋ ਹੀ ਹੈ ਸਮਝੋ ਉਹ ਦਰਗਾਹ 'ਚ ਪ੍ਰਵਾਨ ਨੇ ਸਾਰੇ ਇਹ ਜਿਹੜੇ ਹੋਰ ਨੇ ਅਸੰਖ ਜਪ ਨੇ ਸੰਸਾਰੀ ਮਤਾਂ ਦੇ ਆਪਣਾ ਆਪਣੀ ਮਤਾਂ ਸਾਰ ਬਣਾਏ ਨੇ ਆਪਾਂ ਆਪਣੇ ਹੁੰਦੇ ਜੇ ਬੜੇ ਭਿੰਨ ਭਿੰਨ ਤੋਹੇ ਦਿੱਤੀ ਭਿੰਨ ਭਿੰਨ ਨੇ ਹਮ ਸਾਰੇ ਆਪਣੇ ਆਪਣੇ ਵਿੱਚ ਜਪ ਲਏ ਇੱਕ ਹੋਏ ਬਿਨਾਂ ਨਾ ਜਪ ਹੁੰਦਾ ਹੈ ਨਾ ਇੱਕ ਹੋਏ ਬਿਨਾਂ ਤਾਂ ਹੁੰਦਾ ਤਾਂ ਹੀ ਉਹ ਕਹਿੰਦੇ ਨੇ ਮਾਲਾ ਅਗਰ ਮੰਨਦਾ ਤੇਰਾ ਫੜਦਾ ਨਹੀਂ ਮਨ ਖੜੂ ਕਿੱਥੇ ਜਾ ਕੇ ਮਨ ਖੜਦਾ ਹੀ ਨਹੀਂ ਹਿਰਦੇ ਬਿਨਾਂ ਕਿਤੇ ਵਿੱਚ ਘਰ ਦੇ ਬਿਨਾਂ ਮਨ ਖੜੇ ਨਹੀਂ ਸਕਦਾ ਪਿਛਲੀ ਪੰਕਤੀ 'ਚ ਇਹੀ ਕਿਹਾ ਸੀ ਇੱਥੇ ਜਾ ਕੇ ਮਨ ਖੜਦਾ ਉੱਥੇ ਇੱਕ ਹੁੰਦਾ ਜੋ ਖੜਾ ਹੈ ਥਿਰ ਹੈ ਇਹਦਾ ਮੂਲ ਥਿਰ ਹੈ ਆਪਣੇ ਮੂਲ ਨਾਲ ਜੁੜੇ ਬਿਨਾਂ ਮਨ ਨਹੀਂ ਰੁਕ ਸਕਦਾ ਤ੍ਰਿਕੁਟੀ ਵਾਲਾ ਮਨ ਮਾਇਆ ਨਾਲ ਜੁੜਿਆ ਹੋਇਆ ਹੈ ਸਰੀਰ ਮਾਇਆ ਦਿਮਾਗ ਮਾਇਆ ਮਾਇਆ ਢੋਲਦੀ ਹੈ ਮਾਇਆ ਰੁਕੇ ਤਾਂ ਮਨ ਰੁਕੇ ਨਾ ਕਬੀਰ ਕਹਿੰਦਾ ਮਾਇਆ ਢੋਲਣੀ ਬੰਦੇ ਰੁਕ ਸਵਾਲ ਨਹੀਂ ਪੈਦਾ ਹੋਵੇ ਰੁਕ ਜਾ ਸਮਾਧੀ ਐਵੇਂ ਲਾਈ ਜਾਂਦੇ ਨੇ ਲੱਗਦੀ ਪਤਰੇ ਤੇ ਲੱਗਦੀ ਹੈ ਸਮਾਧੀ ਨਾਭ ਕਵਨ ਘਰ ਆਸਣ ਵੈਸੇ ਗੁਰਮੁਖੀ ਖੋਜ ਤਤ ਲੈ ਇਥੇ ਨਾਭ ਕਮਲ ਦੇ ਵਿੱਚ ਆਸਣ ਤੇ ਬਹਿੰਦਾ ਹਿਰਦੇ ਜਾਂ ਟੇਕੇ ਮਨ ਬਹਿੰਦਾ ਇੱਥੇ ਸਾਰਾ ਤਤ ਖੋਜਦਾ ਖੋਜ ਤਤ ਲੈ ਖੋਜ ਇੱਥੇ ਬੈਠ ਕੇ ਬਾਣੀ ਸਮਝਣੀ ਹੈ ਅਸੀਂ ਇੱਥੇ ਬੈਠੇ ਤੇ ਬਿਨਾ ਬਾਣੀ ਸਮਝਣੀ ਹੋ ਆਪਣੇ ਦਿਮਾਗ ਦੀ ਤਾਂ ਇੰਨੀ ਲੋੜ ਹੈ ਕਿ ਅਸੀਂ ਸਮਝਿਆ ਹੋਇਆ ਕੀ ਹੈ ਅਰਥਾਂ ਦੇ ਜਿਹੜੇ ਨੇ ਗੁਰਬਾਣੀ ਭਾਸ਼ਾ ਦੇ ਅਰਥ ਨੇ ਬੁੱਝਣ ਵਾਲੀ ਗੱਲ ਵਿੱਚ ਰਹਿ ਗਈ ਬੁੱਝਣ ਤਾਂ ਫਿਰ ਰਹਿ ਗਈ ਗੁਰਬਾਣੀ ਨੂੰ ਹੀ ਪੁੱਛਣਾ ਅਸੀਂ ਵੀ ਇਹ ਅਰਥ ਠੀਕ ਨੇ ਇਹ ਅਰਥ ਠੀਕ ਨੇ ਅਸੀਂ ਜੋ ਆਪਣੇ ਦਿਮਾਗ ਨਾਲ ਅਰਥ ਸਮਝ ਲੇ ਜੇ ਗੁਰਬਾਣੀ ਨੇ ਕੱਟਤੇ ਕਿਤੇ ਜਾ ਕੇ ਫਿਰ ਫਿਰ ਕਰੋਗੇ ਇਹ ਅਰਥ ਠੀਕ ਨੇ ਗੁਰਬਾਣੀ ਸਰਟੀਫਾਈ ਕਰੇ ਉਹਨਾਂ ਨੂੰ ਇਹ ਅਰਥ ਠੀਕ ਨੇ ਹੋਰ ਪੁਕਤੀਆਂ ਮਿਲ ਜਾਣਗੀਆਂ ਤੁਹਾਨੂੰ ਦੱਸ ਬਾਅਦ ਚ ਉਹ ਦੱਸਣਗੇ ਵੀ ਅਰਥ ਗਲਤ ਨੇ ਆ ਠੀਕ ਨੇ ਇਹਦਾ ਗੁਰਬਾਣੀ ਦਾ ਵਿਰੋਧ ਕਰ ਦੂ ਉਸ ਗੱਲ ਦਾ ਇਹ ਉਹਦੀ ਵਿਰੋਧਤਾ ਕਰ ਦੂ ਜੇ ਠੀਕ ਹੈ ਵਿਰੋਧਤਾ ਕਰ ਦੂ ਜੇ ਗਲਤ ਹੈ ਵਿਰੋਧ ਕਰ ਦੂ ਇਸ ਕਰਕੇ ਇਹ ਜਿਹੜੀ ਹੈ ਪੂਰਨ ਗ੍ਰੰਥ ਹੈ ਇਹ ਜਿਹੜਾ ਗ੍ਰੰਥ ਹੋਰ ਕੋਈ ਬਣ ਸਕਦਾ ਲਫ਼ਜ਼ਾਂ ਦੇ ਅਰਥ ਵੀ ਡਿਫਾਈਨ ਕੀਤੇ ਹੋਏ ਅਰਥਾਂ ਦੇ ਅਨਰਥ ਨਾ ਕਰ ਲੋ ਇਸ ਕਰਕੇ ਵੀ ਬਹੁਤ ਐਕਸਪਲੇਨੇਸ਼ਨਾਂ ਕੀਤੀ ਹੋਈਆਂ ਨੇ ਇਹਦੇ ਚ ਵੀ ਇਹ ਲਫ਼ਜ਼ ਦੇ ਅੰਤ ਇਹੀ ਕਰਦੇ ਨੇ ਹੋਰ ਨਹੀਂ ਕਰ ਸਕਦੇ ਜੇ ਹੋਰ ਕਰ ਲੈ ਹੋਰ ਪਾਸੇ ਚਲੇ ਜਾਓਗੇ ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ ਤੇਰੇ ਭਵਨ ਜੋਤ ਸੋ ਸ਼ਬਦ ਲਾਇ ਅੱਛਾ ਦਾ ਨਾਲ ਇੱਥੇ ਦਾ ਮਤਲਬ ਹੁੰਦਾ ਹੀ ਹੈ ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ ਕੁਮਾਰ ਕੇ ਘਰ ਹੰਡੀ ਅੱਛਾ ਹੈ ਕੁਮਾਰਾਂ ਦੇ ਘਰ ਹੰਡੀ ਹੁੰਦੀ ਹੋਈ ਹੈ ਠੀਕ ਹੈ ਤੇਲੀ ਕੇ ਘਰ ਤੇਲ ਅੱਛਾ ਹੈ ਦੁੱਧਾ ਹੀ ਉਹਦੇ ਤੇਲੀ ਦੇ ਨਾਲ ਹੋਰ ਕੀ ਦੇਊਗਾ ਦੁੱਧਾ ਹੀ ਹਾਂਜੀ ਇਹ ਸ਼ਬਦ ਨਿਰੰਤਰ ਨਿਜ ਕਰ ਅੱਛਾ ਹੈ ਜਿਹੜਾ ਨਿਜ ਘਰ ਹੈ ਇੱਥੇ ਲਗਾਤਾਰ ਸ਼ਬਦ ਹੁੰਦਾ ਹੈ ਹਮੇਸ਼ਾ ਹੀ ਹੁੰਦਾ ਹੈ ਬਬਰ ਤਾਂ ਸਾਰੇ ਹੀ ਵਰਸਦਾ ਬੁੱਝੇ ਬੁੱਝਣ ਹਾਲ ਪਰ ਤੂੰ ਕਦੇ ਇੱਥੇ ਟਿਕਿਆ ਹੋਵੇ ਗਿਆ ਹੋਵੇ ਤਾਂ ਤੈਨੂੰ ਪਤਾ ਹੋਵੇ ਸ਼ਬਦ ਤਾਂ ਤੇ ਸ਼ੁਰੂ ਤੋਂ ਹੀ ਹੈ ਇਸੇ ਦੇ ਸ਼ਬਦ ਨਾਲ ਗਰਭ ਜੁੜਿਆ ਹੋਇਆ ਸੀ ਤੂੰ ਇਸੇ ਨਾਲ ਜੁੜ ਕੇ ਸਰੀਰ ਦੇ ਵਿੱਚ ਰਲਿਆ ਤੂੰ ਸਰੀਰ ਜਾਂ ਧਾਰਨ ਕੀਤਾ ਇਹ ਸ਼ਬਦ ਨਾਲ ਜੁੜ ਕੇ ਹੀ ਕੀਤਾ ਇਹਦੇ ਨਾਲ ਤੇਰੀ ਲਿਪ ਜੁੜੀ ਹੋਈ ਸੀ ਘਰ ਵਿੱਚ ਜਦ ਲਿਵ ਗਈ ਤੇ ਤ੍ਰਿਸ਼ਨਾ ਤਾਂ ਲੱਗੀ ਸੀ ਲਿਵ ਗਈ ਲੱਗਿਆ ਤੇ ਸੁਭਾਣਾ ਤਾਂ ਜਮਿਆ ਪਰਿਵਾਰ ਭਰਾ ਪਾਇਆ ਲਿਵ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਮਾਇਆ ਦਾ ਜਾਦੂ ਚੱਲ ਗਿਆ ਤੇਰੇ ਤੇ ਮਾਇਆ ਦਾ ਹੁਕਮ ਚੱਲ ਗਿਆ ਇਸੇ ਦੇ ਨਾਲ ਲਿਪ ਫੇਰ ਲਾ ਲੈ ਇਹ ਤਾਂ ਉਦੋਂ ਵੀ ਸੀ ਜਦ ਤੋਂ ਬਾਅਦ ਇਹ ਬੰਦ ਕਰ ਹੋਇਆ ਇਹ ਤਾਂ ਰਹਿ ਹੀ ਹੈ ਤੂੰ ਬਾਹਰ ਚਲਿਆ ਗਿਆ ਇਹ ਇੱਥੇ ਰਹਿ ਗਿਆ ਜੇ ਜਾਣਾ ਲੜ ਛੱਡਣਾ ਇਸ ਨੂੰ ਕਹਿ ਰਿਹਾ ਸੀ ਉਹ ਜਿਹੜਾ ਕਹਿੰਦਾ ਜੇ ਜਾਣਾ ਲੜ ਛੱਡਣ ਲੜ ਫੜਾ ਕੇ ਭੇਜਿਆ ਸੀ ਘਰ ਵਿੱਚ ਫੜ ਕੇ ਰੱਖੀ ਘੁੱਟ ਕੇ ਕਹਿੰਦਾ ਮੈਨੂੰ ਐ ਨਹੀਂ ਕਿਹਾ ਵੀ ਛੁੱਟ ਜਾਂਦਾ ਹੁੰਦਾ ਮੈਨੂੰ ਨਹੀਂ ਪਤਾ ਵੀ ਛੁੱਟ ਵੀ ਜਾਂਦਾ ਹੁੰਦਾ ਹੈ ਲੜ ਪਿੰਡੀ ਪਾਈ ਗੜ ਫਿਰ ਮੈਂ ਗੱਡ ਨੂੰ ਦੇ ਦਿੰਦਾ ਜੇ ਗੱਡ ਪਾ ਲੈਂਦਾ ਹੱਥ ਨਾਲ ਮੇਰਾ ਹੱਥ ਖਿੱਚਿਆ ਹੀ ਚਲੇ ਜਾਂਦਾ ਦੌੜ ਪਿੰਡੀ ਪਾਈ ਗੱਡ ਛੁੱਟ ਗਿਆ ਇੱਥੇ ਸ਼ਬਦ ਹੁੰਦਾ ਹੀ ਹੈ ਨਿਜਗਰ ਤੇ ਭਵਨ ਜੋਤ ਸੋ ਸ਼ਬਦ ਲਹੈ ਤਿੰਨਾ ਭਵਨਾਂ ਦਾ ਗਿਆਨ ਜੋਤ ਆ ਗਿਆ ਨਾ ਤਿੰਨਾ ਭਵਨਾਂ ਦਾ ਤੇ ਭਵਨ ਜੋਤ ਜੋਤ ਗਿਆਨ ਹੀ ਹੁੰਦਾ ਸੋ ਸ਼ਬਦ ਦਾ ਇਹ ਸ਼ਬਦ ਵਿੱਚੋਂ ਤਿੰਨ ਲੋਕ ਦਾ ਗਿਆਨ ਹੁੰਦਾ ਇੱਥੇ ਜਿਹੜਾ ਸ਼ਬਦ ਉਪਦੇਸ਼ ਹੈ ਨਾ ਇਹ ਸਿਰਫ ਤਿੰਨ ਲੋਕ ਦਾ ਗਿਆਨ ਇਹਦੇ ਚ ਪਹਿਲਾਂ ਤੈਨੂੰ ਗਿਆਨ ਮਿਲਿਆ ਸੀ ਸਰੀਰ ਨਾਲ ਜੁੜਨ ਦਾ ਉਰਦ ਤਪ ਸੀ ਉਰਦ ਉਲਟਾ ਮਾਇਆ ਨਾਲ ਜੁੜ ਗਿਆ ਸੀ ਹੁਣ ਮਾਇਆ ਨਾਲੋਂ ਉਪਰਾਮ ਕਿਵੇਂ ਹੋਣਾ ਚਾਹੀਦਾ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸੀ ਕਿਵੇਂ ਹੋਣਾ ਇਹ ਗਿਆਨ ਹੋਣਾ ਹੁੰਦਾ ਹੁਣ ਤੈਨੂੰ ਮਾਇਆ ਜੋ ਉਦਾਸੀ ਕਰਨਾ ਗੁਰਮੁਖ ਮਾਇਆ ਵਿੱਚ ਉਦਾਸੀ ਤਿੰਨ ਲੋਕ ਦਾ ਗਿਆਨ ਤੋਂ ਜ਼ਿਆਦਾ ਨਹੀਂ ਹੈ ਕੋਲ ਦੇ ਵਿੱਚ ਖਾਵੇ ਦੁਖ ਭੂਖ ਸਾਚੇਗੀ ਖਾਵੇ ਦੁਖ ਭੂਖ ਸਾਚੇਗੀ ਸਾਚੇ ਦੀ ਜਿਹੜੀ ਭੂਖ ਆ ਸਾਰੇ ਦੁੱਖ ਆ ਜਾਂਦੀ ਹੈ ਇੱਥੇ ਸੱਚੇ ਨਾਮ ਕੀ ਲੱਗਾ ਭੂਖ ਉਤ ਭੁੱਖ ਭੁੱਖਾ ਖਾਏ ਚਲੀਏ ਦੁੱਖ ਉਹ ਜਿਹੜੀ ਸਾਚੇ ਦੀ ਭੁੱਖ ਲੱਗਦੀ ਹੈ ਦੁੱਖ ਸਾਰੇ ਖਾ ਜਾਂਦੀ ਹੈ ਦੁੱਖਾਂ ਦੇ ਤੇਲ ਨਾਲ ਦੀਵਾ ਜਲਦਾ ਹੈ ਇੱਥੇ ਨਾ ਦੀਵਾ ਜਲਦਾ ਨਾ ਦੁੱਖ ਜਲਦੇ ਨੇ ਤੇਲ ਰੂਪ ਵਿੱਚ ਦੁੱਖ ਵਿੱਚ ਪਾਇਆ ਤੇਲ ਦੀਵਾ ਮੇਰਾ ਇੱਕ ਨਾਮ ਉਹਨੇ ਚਾਨਣ ਉਹਨੂੰ ਸੋਖੀ ਹੈ ਉਧਰ ਚਾਨਣ ਹੁੰਦਾ ਜਾਂਦਾ ਉਧਰ ਦੁੱਖ ਜਲੀ ਜਾਂਦੇ ਦੁੱਖ ਖਤਮ ਹੋਈ ਜਾਂਦੇ ਚੂਕਾ ਜਮ ਸਿਰ ਮੇਲ ਪਰਮ ਨਾਲ ਕੋਈ ਮੇਲ ਨਹੀਂ ਰਿਹਾ ਜਮ ਇੱਥੇ ਪਰਮ ਦਾ ਰੋਜ਼ ਤੇ ਦੀਵਾ ਜਲਦਾ ਹਨੇਰਾ ਜਾਂਦਾ ਨਾ ਹਨੇਰਾ ਭਰਮ ਹੈ ਜੇ ਜਮ ਦਾ ਫੜਿਆ ਹੋਇਆ ਤਾਂ ਭਰਮ ਦਾ ਫੜਿਆ ਹੋਇਆ ਭਰਮ ਦੀ ਰਸੀ ਹੋਈ ਹੈ ਜੋਤ ਜੋਤ ਨੂੰ ਹੋਰ ਕੋਈ ਨਹੀਂ ਫੜ ਸਕਦਾ ਸਮਾਇਤ ਦੇ ਰੇਤੇ ਜੋ ਜੇ ਕਾਬੂ ਕਰਦਾ ਹਨੇਰਾ ਕਰਦਾ ਜੋਤ ਨੂੰ ਆਪੂ ਹੋਰ ਕੌਣ ਕਰੂਗਾ ਦੁਸ਼ਮਣ ਨੂੰ ਕਾਬੂ ਕੋਈ ਨਹੀਂ ਕਰ ਸਕਦਾ ਸੱਚੇ ਹੀ ਤ੍ਰਿਪਤਾਸ ਰਹੇ ਸੱਚੇ ਹੀ ਤ੍ਰਿਪਤਾਸ ਹੈ ਸੱਚੇ ਨਾਲ ਤ੍ਰਿਪਤ ਹੋਇਆ ਰਹਿੰਦਾ ਹੈ ਉੱਥੇ ਫਿਰ ਭੁੱਖ ਨਹੀਂ ਜਾਗਦੀ ਮਾਇਆ ਦੀ ਅਨਹਦ ਬਾਣੀ ਗੁਰਮੁਖੀ ਜਾਣੀ ਗਿਰਲੋ ਕੋ ਅਰਥ ਇਸੇ ਹੀ ਇਹੀ ਅਨਹਦ ਬਾਣੀ ਇਸੇ ਨੂੰ ਅਨਹਦ ਬਾਣੀ ਕਹਿੰਦੇ ਨੇ ਗੁਰਮੁਖੀ ਜਾਣ ਗੁਰਮੁਖਾਂ ਅਨਹਦ ਬਾਣੀ ਜਾਣੀ ਆਪਣੇ ਅੰਦਰੋਂ ਇਹ ਤੁਰਕੀ ਬਾਣੀ ਇਸ ਇਹ ਤੁਰਕੀ ਬਾਣੀ ਵੀ ਇਹੀ ਹੈ ਤੁਰ ਕਿਤੇ ਬਾਹਰ ਨਹੀਂ ਹੈ ਅੰਦਰ ਤੁਰ ਹੈ ਆਹੀ ਅੰਦਰ ਹੈ ਤੁਰ ਬਾਹਰ ਨਹੀਂ ਹੈ ਤੁਰ ਤੁਰ ਅੰਦਰੋਂ ਆਈ ਹੈ ਬਾਣੀ ਹਿਰਦੇ ਚੋਂ ਲੋਕ ਹੋਰ ਅਰਥਾਲ ਤੁਰ ਕੀ ਬਾਣੀ ਨਾ ਅਨੰਦ ਬਾਣੀ ਗੁਰਮੁਖੀ ਜਾਣੀ ਲੋਕ ਹੋਰ ਅਰਥਾਲ ਤਾਂ ਗੁਰਮੁਖੀ ਜਿਹੜਾ ਤੁਰ ਇਹ ਅਨੰਦ ਬਾਣੀ ਨੂੰ ਜਾਣ ਲੈਂਦਾ ਜਾਣ ਕੇ ਉਹ ਲਿਖ ਦਿੰਦਾ ਉਹਦੀ ਲਿਖੀ ਉਹਨੂੰ ਕੋ ਬਿਰਲਾ ਅਰਥ ਹੁੰਦਾ ਕਬੀਰ ਨੇ ਪਹਿਲਾਂ ਲਿਖਤੀ ਭਗਤਾਂ ਨੇ ਪਹਿਲਾਂ ਲਿਖਤੀ ਨਾਨਕ ਨੇ ਉਹਨੂੰ ਅਰਥਾਇਆ ਆ ਨਾਨਕ ਉਹ ਬਾਣੀ ਉਹ ਅਰਥਾਇਆ ਅਰਥਾ ਰਿਹਾ ਅਸਲ ਚ ਬਿਰਲੋ ਕੋ ਅਰਥਾਵਾ ਕਹਿ ਕੇ ਉਹ ਐ ਕਹਿ ਰਿਹਾ ਵੀ ਇਹ ਜਿਹੜੀ ਬਾਣੀ ਹੈ ਨਾ ਭਗਤਾਂ ਦੀ ਪਰ ਸਿੱਧਾ ਕੋਲ ਵੀ ਸੀਗੀ ਉਦੋਂ ਸਾਰੀ ਬਾਣੀ ਸਾਰਿਆਂ ਕੋਲ ਸੀ ਉਹ ਪੜਦੇ ਸਾਰੇ ਸੀ ਉਹ ਗੁਰਬਾਣੀ ਵੀ ਤਾਂ ਸਾਰੇ ਪੜਦੇ ਨੇ ਅਰਥ ਆਪਣੇ ਆਪਣੇ ਕਰਦੇ ਨੇ ਉਹ ਗੱਲ ਅਲੱਗ ਹੈ ਅਰਥ ਕਰਨ ਦੀ ਗੱਲ ਅਲੱਗ ਹੈ ਪਰ ਬਾਣੀ ਤੇ ਸਾਰੇ ਕੋਲੇ ਹੈ ਬਿਰਲਾ ਕੋ ਅਰਥ ਆਵਾ ਉਹ ਅਰਥ ਆ ਸਕਦਾ ਬਿਰਲਾ ਸਹੀ ਅਰਥ ਇਹਦੇ ਕੋਈ ਬਿਰਲਾ ਕਰਦਾ ਆਪਾਂ ਆਪਣੀ ਬੁੱਧ ਅਨੁਸਾਰ ਸਾਰੇ ਕਰਦੇ ਨੇ ਆਪਣੀ ਆਪਣੀ ਬਾਤ ਅਨੁਸਾਰ ਸਾਰੇ ਅਰਥ ਆਪਣੀ ਬਾਤ ਨੂੰ ਚੰਗੀ ਲੱਗਦੀ ਹੈ ਉਹਦੇ ਅਨੁਸਾਰ ਅਰਥ ਕਰ ਲੈਂਦੇ ਚਾਹੇ ਜਾਂ ਉਹਨੂੰ ਦਾ ਰੱਬ ਨਾਨਕ ਆਖੈ ਸੱਚ ਹੈ ਸੱਚ ਰਪੈ ਰੰਗ ਕਬ ਹੋਣਾ ਜਾਵੇ ਨਾਨਕ ਆਖੈ ਸੱਚ ਹੈ ਨਾਨਕ ਜਿਹੜੀ ਗੱਲ ਕਹਿੰਦਾ ਸੱਚ ਕਹਿੰਦਾ ਉਹ ਪਾਖਿਆ ਸੱਚ ਦੇ ਜੋ ਕਹਾਇਆ ਜੋ ਸੱਚ ਕਹਾਉਂਦਾ ਉਹ ਕਹਿੰਦਾ ਨਾਨਕ ਸੁਭਖ ਹੈ ਸੱਚ ਰਪੈ ਰੰਗ ਕਬੂ ਹੋਣਾ ਜਾਵੇ ਇਹ ਸੱਚ ਦਾ ਕੋਈ ਰੰਗ ਸੱਚ ਨਾਲ ਰੰਗਿਆ ਜਾਵੇ ਨਾ ਰੰਗ ਕਬੂ ਹੋ ਜਾਵੇ ਤਾਂ ਸੱਚ ਦਾ ਰੰਗ ਨਹੀਂ ਫਿਰ ਕਦੇ ਉੱਤਰ ਦਾ ਉੱਤਰ ਦਾ ਫਿੱਕਾ ਹਮੇਸ਼ਾ ਝੂਠ ਦਾ ਰੰਗ ਪੈਂਦਾ ਸਮੇਂ ਨਾਲ ਝੂਠ ਦਾ ਰੰਗ ਫਿੱਕਾ ਪੈ ਜਾਂਦਾ ਸੱਚ ਦਾ ਰੰਗ ਸਮੇਂ ਤੋਂ ਪਰੇ ਹੈ ਸਮਾਜ ਤੇ ਆਪਣਾ ਸਿਰ ਕੋਈ ਨਹੀਂ ਕਰਦਾ ਕਾਲ ਸੱਚ ਤੇ ਕਾਲ ਹੈ ਕੋਈ ਸੱਚ ਅਕਾਲ ਹੈ ਸੱਚ ਅਕਾਲ ਹੈ ਕਾਲ ਝੂੜ ਦਾ ਸੱਚ ਦਾ ਕਾਲ ਹੈ ਨਹੀਂ ਇਹ ਅਨਹਦ ਬਾਣੀ ਹੈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋ ਸੱਚ ਦਾ ਰੰਗ ਨਹੀਂ ਫਿੱਕਾ ਪੈਂਦਾ ਲਓ ਸੱਚ ਫੇਰ ਉਸੇ ਰੂਪ 'ਚ ਪ੍ਰਗਟ ਹੁੰਦਾ ਕਦੇ ਹੋ ਜਵੇ ਇਸੇ ਰੂਪ 'ਚ ਪ੍ਰਗਟ ਹੋਊ ਚਾਹੇ 20000 ਸਾਲ ਬਾਅਦ ਪ੍ਰਗਟ ਹੋ ਗਏ ਚਾਹੇ 5000 ਸਾਲ ਪਹਿਲਾਂ ਪ੍ਰਗਟ ਸੀ ਜਿਹੜਾ ਉਹ ਵੀ ਇਹੀ ਰੂਪ ਸੀ ਇਹਦਾ ਰੂਪ 'ਚ ਕੋਈ ਫਰਕ ਨਹੀਂ ਪੈਂਦਾ ਇੱਕ ਰੂਪ ਹੈ ਦਾ ਇੱਕ ਰੰਗ ਹੈ ਇੱਕੋ ਰੂਪ ਹੈ ਬਹੁਤੇ ਰੂਪ ਝੂਠਦੇ ਹੁੰਦੇ ਸੱਚ ਦਾ ਰੰਗ ਇੱਕੋ ਹੀ ਹੁੰਦਾ ਹਰ ਆਪੇ ਹੀ ਵਿਕਰਮ ਹਰ ਬੌਰੰਗੀ ਵੀ ਹੈ ਬੌਰੰਗੀ ਝੂਠ ਦਾ ਮਾਨ ਕਰਕੇ ਬੌਰੰਗੀ ਹੈ ਹਰ ਕਰਕੇ ਕਰਦੀ ਸੱਚ ਕਰਕੇ ਕਰਦੀ ਹੈ ਮਾਇਆ ਕਰਕੇ ਬੌਰੰਗੀ ਬੌਰੰਗ ਮਾਇਆ ਦੇ ਮਾਇਆ ਉਹਨੇ ਪੈਦਾ ਕੀਤੀ ਹੈ ਮਾਇਆ ਬੌਰੰਗੀ ਹੈ ਉਹਦੀ ਸੱਚ ਕਰ ਮਾਇਆ ਦੇ ਪ੍ਰਭਾਵ ਵਾਲੀ ਬੁੱਧੀ ਬੌਰੰਗੀ ਹੈ ਜਿੱਥੇ ਬੁੱਧ ਤੇ ਮਾਇਆ ਦਾ ਪ੍ਰਭਾਵ ਹੈ ਜਿਹੜੀ ਬੁੱਧ ਮਾਇਆ ਨੂੰ ਮਾਨਤਾ ਦੇ ਰਹੀ ਹੈ ਉਹਦੇ ਰੰਗ ਅਨੇਕ ਨੇ ਜਦੋਂ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਬੁੱਧ ਫਿਰ ਕੋਈ ਰੰਗ ਰਹਿ ਜਾਂਦਾ ਫਿਰ ਦੂਆ ਰੰਗ ਫਿਰ ਸੱਚ ਦਾ ਰੰਗ ਰੰਗ ਕਬੂ ਹੋਣਾ ਜਾਵੇ ਉਹ ਰੰਗ ਜਾਂਦਾ ਹੀ ਨਹੀਂ ਕਦੇ ਉਤਰਦਾ ਹੀ ਨਹੀਂ ਹੈ ਰਾਮ ਰੰਗ ਉਹ ਉਤਰ ਸੁਣਾ ਗੁਰੂ ਜਿਸ ਦੇ ਬੁਝਾਏ